ਚੌਪਈ ਦੱਖਣ ਦੇਸ ਵਿੱਚ ਅਛਣ ਨਾਰੀ ਜੋਗੀ ਗਏ ਭੈ ਕਰਵਾਰੀ ਮੰਗਲ ਸੈਣ ਰਾਵ ਜਾ ਕਹੀ ਸਭ ਆਰਿ ਕੁਲ ਜਾਤੇ ਤ੍ਰਿਣ ਗਾਹੀ ਸਰੂਪ ਕਲਾ ਤਾਕੀ ਬਰਨਾਰੀ ਮਾਨੋ ਮਾ ਰੁਦਰ ਕੀ ਪਿਆਰੀ ਤਾਸੋ ਨੇ ਨਿਰਵਤ ਕੋ ਰਹਿ ਕਰੈ ਸੋਈ ਜੋਈ ਵਹਿ ਕਹੈ ਰੁਆਮਲ ਛੰਦ ਰੰਗ ਮਹਾਲ ਵਿਖੈ ਉਤੇ ਨਰ ਰਾਏ ਤਮਨੈ ਕਾਲ ਰੂਪ ਪ੍ਰਵਾ ਬਿਰਾਜਤੀ ਤਾ ਸੁੰਦਰੀ ਲੈ ਬਾਲ ਕਾਨ ਰੇ ਨਾਦ ਹਉਨ ਫੀਰੀ ਭੇਰ ਬੀਨ ਮਿਰਦੰਗ ਭਾਂਤ ਤਿਨ ਕੇ ਕੁਲਾਹਲ ਹੋਤ ਨਾ ਨਾਰੰਗ ਏਕ ਨਟਵਾ ਤਾਰਾ ਹੈ ਤਿਹ ਵਿਸ਼ਨ ਦਤਵਾ ਨਾਮ ਰਾਵ ਜੂਤਾ ਕੋ ਨਚਾਵਤ ਰਹਿ ਆਠੋ ਜਾਮ ਅਮਿਤ ਰੂਪ ਵਿਲੋਕਤਾ ਕੋ ਰਾਰੀ ਹੈ ਨਿਜ ਨੈਣ ਹੋਇ ਗਰੀਬ ਸੰਭਾਰ ਭੂਪੈ ਬਧੀ ਸਾਇਕ ਮੈਨ ਤੋ ਮਰਛੰਦ ਰਾਣੀਆ ਸਖੀ ਪਠਾਏ ਸੋ ਲਿਓ ਤਾਮ ਬੁਲਾਏ ਤਜ ਕੈ ਨਿਰਵਤ ਕੀ ਕਾਨ ਪਾਸੋ ਰਵੀ ਰੁਚਮਾਰ ਤੇਹ ਮਿਤ ਰੂਪ ਨਿਹਾਰ ਸਿਵ ਸਤਰ ਗਇਓ ਸਰਮਾਰ ਤਬ ਲੋ ਨਿਰਪਤ ਗਇਓ ਆਏ ਅਬਲਾ ਅਧਿਕ ਦੁਖ ਪਾਏ ਤਬ ਕਿਓ ਇਹ ਉਪਾਏ ਇਕ ਦੇਗ ਲਈ ਮੰਗਾਏ ਤਾਪੈ ਤਵਾ ਕੋ ਦੀਨ ਕੋ ਸਕੈ ਦਾਇ ਨਾ ਜੀਨ ਜਾ ਮੋ ਘਨੋ ਜਲ ਪਰੈ ਤਨ ਕੋ ਨਾ ਬੂੰਦ ਘਟਰੈ ਤਾ ਮੈਂ ਗੁਲਾਬੈ ਪਾਏ ਕਾਢਿਓ ਪਤੇ ਦਿਖਰਾਏ ਦੋਹਰਾ ਸੀਂਚਿਓ ਵਹਿ ਗੁਲਾਬ ਲੈ ਪਤ ਕੀ ਪਗਿਆ ਮਾਹੇ ਛਿਰਕ ਸਬਨ ਪੈ ਕਾਢਿਓ ਭੇਦ ਲੈ ਹੋ ਜੜ ਨਾਹੇ ਚਉਬਈ ਨਾਥ ਬਾਗ ਜੋ ਮੈਂ ਲਗਵਾਇਓ ਯਾ ਗੁਲਾਬ ਤੇ ਠਾਂ ਤੇ ਆਇਓ ਸਗਲ ਸਕਨ ਜੁਤ ਤੁਮ ਪੈ ਡਾਰਿਓ ਪਰ ਫੁੱਲਤ ਭਇਓ ਜੜ ਕਛ ਨਾ ਵਿਚਾਰਿਓ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 92 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਚਲੋ ਜਲਾਹੋ ਸਾਹਰੇ ਉੜਜਾ ਕਾਤਾ ਜਾਏ ਬਦਕ ਕੋ ਸਗਨ ਜਾਣ ਕੈ ਮਾਰਿਓ ਤਾਹਿ ਬਨਾਏ ਬਦਿਕ ਬਾਜ ਉਡ ਉਡ ਆਵੋ ਫਾਸਿਓ ਜੋ ਕਰਤਾ ਮਗ ਜਾਏ ਜੋ ਐਸੋ ਬਚਪਨ ਕਹਿਓ ਹਨ ਹੈ ਤੋਹੇ ਰਸਾਏ ਚਉਪਈ ਫਸ ਫਸ ਜਾਵੋ ਉਡ ਉਡ ਆਏ ਐਸੇ ਕਹ ਜਲਾਹੋ ਜਾਏ ਚੋਰਨ ਕੋ ਸਗਨ ਚਿਤ ਵਿਚਾਰਿਓ ਦੋ ਸਹਿ ਜੁੱਤੀ ਸੌ ਤੇ ਮਾਰਿਓ ਚੋਰਨ ਬਾਜ ਦੋਹਰਾ ਲੈ ਆਵੋ ਧਰ ਜਾਇਓ ਜੋ ਕਹਿ ਕਰੋ ਪਿਆਨ ਜੋ ਇਹ ਭਾਂਤ ਬਖਾਨ ਹੋ ਹਰ ਹੈ ਤੋਹੇ ਤਨ ਬਾਨ ਜਬ ਚੋਰ ਨੇ ਐਸੇ ਕਹਿਓ ਤਬ ਤਾਤੇ ਡਰ ਪਾਏ ਲੈ ਆਵੋ ਧਰ ਜਾਇਓ ਜੋ ਮਗ ਕਹ ਤੋ ਜਾਏ ਚਾਰ ਪੁੱਤਰ ਪਾਸ ਆ ਕੇ ਇਕ ਨਾ ਤਜਾ ਪ੍ਰਾਨ ਦਾਬਨ ਤਾ ਕੋ ਲੈ ਚਲੇ ਅਦਕ ਸੋਕ ਮਨ ਮਾਨ ਚਉ ਪਈ ਤਾਵ ਲੋ ਕਹ ਜੁਰਾਹੋ ਅਈਓ ਲੈ ਲੈ ਆਵੋ ਧਰ ਧਰ ਜਿਓ ਸੈਨਾ ਕੇ ਸਰਵਨਨ ਯਹ ਪਰੀ 15 ਸੈ ਪਨੀ ਤਹ ਚਰੀ ਦੇਨ ਸੋ ਕਹੋ ਸੋ ਉਚਾਰੋ ਕਹੋ ਬੁਰਾ ਪਇਓ ਕਾਹਤ ਪਧਾਰੋ ਭੇਦ ਭੇਦ ਕੀ ਬਾਤ ਨਾ ਜਾਣੀ ਜੋ ਤਨ ਕਹੋ ਵਹਿ ਜੜ ਮਾਨੀ ਏਕ ਰਾਵ ਥਾ ਕੇ ਵੋ ਨਾਰੀ ਕੂਤ ਨਾ ਹੋਤ ਤਾਹੇ ਦੁਖ ਭਾਰੀ ਔਰ ਵਹਿ ਵਿਆਕੁਲ ਵੈ ਕੀਨੋ ਤਾ ਕੇ ਭਵਨ ਭੂਤ ਬਿਦ ਦੀਨੋ ਸਭ ਹਿਨ ਆਨੰਦ ਚਿਤ ਬਿਠਾਇਓ ਤਬ ਲੋਕਾ ਜੁਲਾਹੋ ਆਇਓ ਬੁਰਾ ਭਇਓ ਕਹਿ ਊਚ ਪੁਕਾਰਿਓ ਸੁਨਿਓ ਜਾਹੇ ਪਨਹਿਨ ਤਿਨ ਮਾਰਿਓ ਪੁਰਜਨ ਬਾਜ ਭਲਾ ਭਇਓ ਏ ਕਾਤ ਵਧਾਰਿਓ ਜਬ ਲੋਗਨ ਜੂਤਨ ਸੋ ਮਾਰਿਓ ਜਾਤ ਭਇਓ ਤੇ ਠਾਂ ਬੜ ਪਾਗੀ ਜਹਾ ਆਤੀ ਅਗਨ ਨਗਰ ਮੈ ਲਾਗੀ ਗਿਰ ਗਿਰ ਪਰੈ ਮਹਲ ਜਾ ਭਾਰੇ ਛਪਰਨ ਕੇ ਜਾ ਉਡਾਇ ਵਾਰੇ ਭਲਾ ਭਇਓ ਜੋ ਮੂੜ ਪੁਕਾਰਿਓ ਜਹ ਸੁਨਿਓ ਤਾਹੀ ਗਹਿ ਮਾਰਿਓ ਦੋਹਰਾ 10000 ਪਨਹੀਨ ਕੀ ਸਹੀ ਜੁਲਾਹੇ ਮਾਰੇ ਤਾ ਪਾਛੇ ਪੌਛਤ ਪਇਓ ਜਾਹੁਤੀ ਸਸੁਰਾਰੇ ਚੌਪਈ ਗ੍ਰਹਿ ਜਨ ਕਹਾ ਖਾਓ ਨ ਖਾਵੇ ਭੂਖਨ ਵਰਤ ਨ ਲਜਤ ਬਤਾਵੇ ਆਧੀ ਰਹਿਣ ਬੀਤ ਜਬ ਗਈ ਲਾਗਤ ਅਦਕ ਛੁਦਾ ਤਿਹ ਭਈ ਲੱਕਰੀ ਪੈ ਤੇਲ ਕੜ ਫੋਰਿਓ ਪੀਨੋ ਸਗਲ ਨੈਕ ਨੈ ਛੋਰਿਓ ਸੂਰਜ ਚੜਿਓ ਉਡਗ ਛਪ ਗਏ ਫਾਂਸ ਪਾਨ ਸੋ ਕਉਆ ਲੈ ਦੋਹਰਾ ਤਾਨੀ ਬੇਜ ਕਿਰਪਾਨ ਲਈ ਚਲਿਓ ਚਾਕਰੀ ਧਾਏ ਮਾਰਤ ਮਾਰਗ ਸਿੰਘ ਜਹ ਤੇ ਠਾਂ ਪਹੁੰਚੋ ਜਾਏ ਤਰਸਤ ਜਲਾਹੋ ਧੂਮ ਚੜਿਓ ਗਹਿ ਸਹਿਤੀ ਆਥ ਤਰੇ ਆਣ ਠਾਡੋ ਪਿਓ ਸਿੰਘ ਰੋਸ ਕੇ ਸਾਥ ਚਉਪਈ ਸਿੰਘੈ ਦ੍ਰਿਸ਼ ਜੁਲਾਹੇ ਪਰੀ ਬਰਛੀ ਕੰਪਤ ਹਾਥ ਤੇ ਝਰੀ ਮੁਖ ਮੈਂ ਲਗੀ ਪਿਸ਼ਟ ਤਰ ਨਿਕਸੀ ਜਨ ਕਰ ਕੰਜ ਕਲੀ ਸੀ ਬਿਕਸੀ ਜਾਣਿਓ ਸਾਜ ਸਿੰਘ ਮਰ ਗਇਓ ਉਤਰੋ ਪੂਜ ਕਾਨ ਕੱਟ ਲਇਓ ਜਾਇ ਨਿਰਪਤ ਕੋ ਤਾਏ ਦਿਖਾਇਓ ਅਦਕ ਮਹੀਨੋ ਆਪਨ ਕਰਾਇਓ ਦੋਹਰਾ ਏਕ ਸੱਤਰ ਤਾਕੋ ਤੋ ਚੜਿਓ ਅਨੀ ਬਨਾਏ ਸੈਨਾਪਤੀ ਪਚ ਮਾਰ ਕੈ ਇਹ ਨਿਰਪਦਿਓ ਪਠਾਏ ਚਉਪਈ ਯਹ ਪਜ ਮਾਰ ਖਬਰ ਸੁਨ ਪਾਈ ਨਾਰ ਜੁਰਾਈ ਹੁਤੀ ਬੁਲਾਈ ਚਿਤ ਮੈਂ ਅਤਕ ਧੂ ਡਰ ਕੀਨੋ ਅਰਧ ਰਾਤਰ ਬਨ ਕੋ ਮਗ ਲੀਨੋ ਜਬ ਤ੍ਰੇ ਸਹਿ ਜਲਾਓ ਭਾਜਿਓ ਤਬੀ ਘੋਰ ਕਟਾ ਕਨ ਗਾਜਿਓ ਕਬਹੁ ਚੰਕ ਬਿਜੁਰਿਆ ਜਾਵੇ ਤਬ ਮਾਰਗ ਕੋ ਚੀਨ ਨ ਆਵੇ ਮਗ ਤੇ ਪੂਰਤ ਸੀ ਮਗ ਪਰਿਓ ਜਹਾ ਨਿਰਪਿਆਰ ਕੋ ਲਸਕਰ ਢਰਿਓ ਕੂਈ ਹੁਤੀ ਦ੍ਰਿਸ਼ ਨ ਆਈ ਤਾਮੋ ਪਰਿਓ ਜੁਲਾ ਹੋ ਜਾਈ ਦੋਹਰਾ ਜਬ ਤਾਹੀ ਕੂਈ ਵਿਖੈ ਜਾਏ ਪਰਿਓ ਬਿਸੰਭਾਰ ਤਬ ਐਸੇ ਤ੍ਰੀ ਕਹਿ ਉਠੀ ਆਨ ਪਰਿਓ ਪਚ ਮਾਰ ਅੜਿਲ ਆਨ ਪਰਿਓ ਪਚ ਮਾਰ ਸਭਨ ਸੁਨ ਪਾਇਓ ਅਤ ਲਸਕਰ ਚਿਤ ਮਾਇ ਸੋ ਤਰਾਸ ਬਢਾਇਓ ਲੋਹ ਅਧਿਕ ਤਿਨ ਮਾਇ ਪਾਂਦ ਐਸੀ ਪਰਿਓ ਹੋ ਜੋਧਾ ਤਿਨ ਤੇ ਏਕ ਨਾ ਜੀਤੇ ਉਬਰਿਓ ਦੋਹਰਾ ਪੂਤ ਪਿਤਾ ਕੇ ਸਿਰ ਦਈ ਪਿਤਾ ਪੂਤ ਸਿਰ ਮਾਹੇ ਇਸੀ ਭਾਂਤ ਸਭ ਕਟ ਮਰੇ ਰਹਿਓ ਸੂਟ ਕੋ ਨਾਹੇ ਚੌਪਈ ਤਾਜਪੁਰ ਤਿਸੀ ਜੁਲਾਹੀ ਆਈ ਆਏ ਭਾਰਤਾ ਨਿਰਪੈ ਜਤਾਈ ਜਬ ਯਹ ਭੇਦ ਰਾਵ ਸੁਨ ਪਾਇਓ ਪਠੈ ਪਾਲ ਕੀ ਤਾਹੇ ਬੁਲਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 93 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਚਾਂਦਨ ਹੂੰ ਕੇ ਦੇਸ ਮੈਂ ਪ੍ਰਗਟ ਚਾਂਦਪੁਰ ਗਾਓ ਵਿਪਰ ਏਕ ਤੇ ਠਾਂ ਰਹੈ ਦੀਨ ਦਇਆਲ ਤੇ ਨਾਓ ਚੌਬੇ ਦਿਸਨ ਦਿਸਨ ਕੀ ਇਸਤਰੀ ਆਵਹਿ ਆਏ ਬਿਪ ਕੋ ਸੀਸ ਝੁਕਾਵੈ ਸੁਭ ਬਾਣੀ ਮਿਲ ਜੈ ਉਚਾਰੈ ਰਾਤ ਪਤ ਕੀ ਅਨੁਹਾਰ ਵਿਚਾਰੈ ਲੋਹਰਾ ਏਕ ਨਾਰ ਤੇ ਠਾਂਤੀ ਰਾਤ ਸਮ ਰੂਪ ਅਪਾਰ ਸੋ ਜਾਪੈ ਅਟਕਤ ਪਈ ਰਾਤ ਪਦ ਤਾਹੇ ਵਿਚਾਰੈ ਚੌਬੀ ਕਬਹੂ ਤ੍ਰੀ ਤਾਕੇ ਗ੍ਰਹਿ ਆਵੈ ਕਹੂ ਤੇ ਘਰ ਬੋਲ ਪਠਾਵੈ ਏਕ ਦਿਵਸ ਤਿਨ ਕੋ ਭਉ ਆਇਓ ਤਵ ਅਬਲਾ ਇਹ ਚਰਿਤ ਦਿਖਾਇਓ ਸਵਈਆ ਬੈਠੀ ਉਤੀ ਸਖੀ ਮਦ ਦੀਨ ਮੋ ਦੀਨ ਦਿਆਲ ਸੋ ਲਿਓ ਨਵੀਨੋ ਬੈਨਣ ਚਿੰਤ ਕਰੈ ਚਿਤ ਮੈਂ ਇਤ ਨੈਨਨ ਪ੍ਰੀਤਮ ਕੋ ਮਨ ਲੀਨੋ ਨੈਣ ਕੀ ਕਾਲ ਕੋ ਵਿਚਲ ਦੇਖ ਸੋ ਸੁੰਦਰ ਘਾਤ ਬੇ ਕੋ ਕੀਨੋ ਹੀ ਲਖ ਪਾਏ ਜੰਭਾਏ ਲਈ ਚੁਟਕੀ ਚਟਕਾਏ ਵਿਦਾ ਕਰ ਦੀਨੋ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 94 ਚਿਤ੍ਰ ਸਮਾਪਤ ਮਸਤ ਸੁਮਸਤ ਅਪਜੂ ਜੋ ਪਈ ਦੁਹਤਾ ਏਕ ਜਾਟ ਉਪਜਾਈ ਮੰਗਤ ਪੀਖ ਮਾਰੇ ਆਈ ਬਿੰਦੋ ਆਪਣੋ ਨਾਮ ਰਖਾਇਓ ਚੇਰਨ ਕੇ ਸੰਗ ਵਡਾਇਓ ਦੋਲਾ ਮਾਟੀ ਕੋਤਨ ਲਇਓ ਤਾਵੇਂ ਡਾਰ ਸਰਸ ਵਹਿ ਦਇਓ ਚਾਰ ਮੇਖ ਲੋਹਾ ਕੀ ਡਾਰੀ ਦਾਬ ਗਈ ਤਾਕੀ ਪਿਛਵਾਰੀ ਆਪ ਰਾਵ ਤਨ ਆਣ ਜਿਤਾਇਓ ਇਕ ਟੌਣਾ ਇਹ ਕਰ ਮਮ ਆਇਓ ਜੋ ਤੁਮ ਕਹੋ ਧੋਣ ਦਿਖਾਉ ਕਛ ਮੁਖ ਤੇ ਆਗਿਆ ਤਵ ਪਾਉ ਨਿਪ ਕਿਓ ਆਣ ਦਿਖਾਇ ਦਿਖਾਇਓ ਸਭ ਹਿਨ ਕੇ ਚਿਤ ਭਰਮ ਉਪਜਾਇਓ ਸਤ ਸਤ ਸਭ ਹੂਨ ਬਖਾਨਿਓ ਤਾਕੋ ਭੇਦ ਨਾ ਕਿਨਹੂ ਜਾਣਿਓ ਇਹ ਚੁਗਲੀ ਜੇਹ ਉਪਰ ਖਾਈ ਸੋ ਚੇਰੀ ਨਿਰਪਕਰ ਮੰਗਾਈ ਕੁਰਨਨ ਮਾਰ ਅਦਕ ਤੇ ਹਿਮਾਰੀ ਸੀ ਨਾ ਤੇ ਨੈ ਕੁਚਾਰੀ ਮਾਰ ਪਰਿਵੈ ਨਾਇਕ ਨ ਮਾਨਿਓ ਯਹਾ ਤ੍ਰਿਯ ਹਠੀ ਰਾਵ ਹੂੰ ਜਾਣਿਓ ਦਿਵ ਕੀ ਬਾਤ ਚਲਨ ਜਬ ਲਾਗੀ ਆਧੀ ਰਾਤ ਗਏ ਤਬ ਭਾਗੀ ਭੇਜ ਮਨੁਖ ਨਿਰਪ ਪਕਰ ਮੰਗਾਈ ਏ ਕੋਠਰੀ ਮੈਂ ਰਖਵਾਈ ਬਿਖ ਕੋ ਖਾਣਾ ਤਾਇ ਖਵਾਇਓ ਵਾਏ ਮ੍ਰਿਤ ਕੇ ਧਾਮ ਪਠਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 95 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ